ਮਹੱਲਾ ਪਹਿਲਾ ਵਾਇਨੀ ਚੇਲੇ ਨੱਚਣ ਗੁਰ ਵਾਇਨ ਚੇਲੇ ਨੱਚਣ ਗੁਰ ਚੇਲੇ ਸਾਜ ਵਜਾਉਂਦੇ ਨੇ ਔਰ ਜਿਹੜੇ ਉਹਨਾਂ ਦੇ ਗੁਰੂ ਬਣੇ ਹੋਏ ਨੇ ਇੱਥੇ ਤਾਂ ਗੁਰ ਲਿਖਿਆ ਨਾ ਜਾਣ ਕੇ ਗੁਰੂ ਨਹੀਂ ਲਿਖਿਆ ਗੁਰਵਾਣੀ ਗੁਰੂ ਮੰਦੀ ਨਹੀਂ ਆਦਮੀ ਕਿਤੇ ਵੀ ਇਸ ਕਰਕੇ ਗੁਰੇ ਲਿਖਿਆ ਇੱਥੇ ਇਹ ਗੱਲ ਆ ਵੀ ਅਸੀਂ ਗੁਰੂ ਬਣਾਤਾ ਫਿਰ ਸਿੱਖ ਹਿੰਦੂ ਹੋ ਗਏ ਕੱਟੜ ਆਦਮੀ ਨੂੰ ਗੁਰੂ ਮੰਨ ਬੈਠੇ ਹੈ ਬਾਣੀ ਕਿਤੇ ਨਹੀਂ ਆਦਮੀ ਨੂੰ ਗੁਰੂ ਮੰਨਦੀ ਕਿਉਂਕਿ ਜੋ ਉਪਜੋ ਸੋ ਬਿਨਸ ਹੈ ਪਰ ਉਹ ਆਜ ਕੇ ਪਰ ਜਿਹਨੇ ਜਨਮ ਲੈ ਲਿਆ ਉਹਨੇ ਮਰਨਾ ਜ਼ਰੂਰ ਹੈ ਇਹ ਗੁਰਬਾਣੀ ਦਾ ਸੱਚ ਹੈ ਇਹ ਦਰਗਾਹ ਤੋਂ ਭੇਜਿਆ ਹੋਇਆ ਮੈਸੇਜ ਹੈ ਦਰਗਾਹ ਦਾ ਫਰਮਾਨ ਇਹਨੂੰ ਝੁਠਲਾਇਆ ਨਹੀਂ ਜਾ ਸਕਦਾ ਜਿਹੜੇ ਲੋਕ ਇਹਨੂੰ ਝੁਠਲਾਉਂਦੇ ਨੇ ਉਹ ਸਿੱਖੇ ਨਹੀਂ ਹੋ ਸਕਦੇ ਸਿੱਖੀ ਵਿਰੋਧੀ ਹੈ ਉਹਨਾਂ ਦੀ ਵਿਚਾਰਧਾਰਾ ਉਹ ਸਿੱਖੀ ਨੂੰ ਸਿੱਖੀ ਬਰਦਾਸ਼ਤ ਨਹੀਂ ਹੋ ਉਹਨਾਂ ਨੂੰ ਇਹ ਕਹ ਲੋ ਪਤਾ ਨਹੀਂ ਕਿਉਂ ਸਿੱਖੀ ਦੇ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਸੱਚ ਕਿਉਂ ਕੌੜਾ ਲੱਗਦਾ ਉਹਨਾਂ ਨੂੰ ਸ਼ਰਧਾਵਾਨਾਂ ਨੂੰ ਸੱਚ ਹਮੇਸ਼ਾ ਕੌੜਾ ਲੱਗਦਾ ਹੁੰਦਾ ਜਿਹੜਾ ਸ਼ਰਧਾਵਾਨਾਂ ਦਾ ਧਰਮ ਹੈ ਚਾਹੇ ਸਿੱਖ ਵੀ ਨੇ ਸੱਚ ਉਹਨਾਂ ਨੂੰ ਕੌੜਾ ਲੱਗੂਗਾ ਸ਼ਰਧਾਵਾਨ ਕੋਰ ਅਗਿਆਨੀ ਹੁੰਦਾ ਹੈ ਭਰੋਸਾ ਨਹੀਂ ਉਹਨੂੰ ਹੁੰਦਾ ਬਾਣੀ ਤੇ ਜੇ ਗੁਰਬਾਣੀ ਦੇ ਭਰੋਸਾ ਹੋਵੇ ਫਿਰ ਇਸ ਪੰਕਤੀ ਦੇ ਵੀ ਭਰੋਸਾ ਹੋਵੇ ਜੋ ਉਪਜੋ ਸੋ ਬਿਨਸ ਹੈ ਪਰ ਉਹ ਅੱਜ ਕੇ ਕਾਲ ਜਿੰਨੇ ਸਿੱਖ ਸ਼ਰਧਾ ਬਾਣ ਨੇ ਗੁਰਬਾਣੀ ਦੀ ਇੱਕ ਪੰਕਤੀ ਤੇ ਉਹਨਾਂ ਨੂੰ ਭਰੋਸਾ ਹੋਵੇ ਹੋ ਹੀ ਨਹੀਂ ਸਕਦਾ ਕਿਉਂ ਦੱਸਣ ਸਾਨੂੰ ਭਰੋਸਾ ਤੜਫਣਗੇ ਰਿੱਜਣਗੇ ਸੱਚ ਬੋਲੇ ਦੇ ਪਾਂਬੜ ਉਹਨਾਂ ਦੇ ਅੰਦਰ ਵੱਜਦਾ ਹੁੰਦਾ ਜਾਂ ਸੱਚ ਕਹਿੰਦੇ ਨਾ ਕੋਈ ਪਾਪੜ ਉਹਨਾਂ ਦੇ ਹੀ ਅੰਦਰ ਵਜਦਾ ਹੁੰਦਾ ਜਿਹੜੇ ਸ਼ਰਧਾਵਾਨ ਸਿੱਖ ਨੇ ਪਰ ਸਾਨੂੰ ਸ਼ਰਧਾਵਾਨ ਸਿੱਖ ਚਾਹੀਦੇ ਨੇ ਅੱਜ ਕਿਉਂਕਿ ਬੋਲਦੇ ਨਹੀਂ ਹੁੰਦੇ ਜੋ ਮਰਜ਼ੀ ਕਹੀ ਜਾਈਏ ਸਾਡਾ ਗਿਆਨ ਨਹੀਂ ਪਰਖਦੇ ਹੁੰਦੇ ਉਹ ਸਾਡੀ ਕਹੀ ਗੱਲ ਨੂੰ ਪਰਖਦੇ ਨਹੀਂ ਹੁੰਦੇ ਸਤ ਵਚਨ ਮੰਨੀ ਜਾਂਦੇ ਹੁੰਦੇ ਨੇ ਜਿੱਦਾਂ ਮਰਜ਼ੀ ਝੂਠ ਬੋਲ ਲੋ ਜਿੱਧਰ ਮਰਜ਼ੀ ਅਸੀਂ ਉਹਨਾਂ ਨੂੰ ਮੋੜ ਲਈਏ ਜੋ ਮਰਜ਼ੀ ਉਹਨਾਂ ਤੋਂ ਕਰਵਾ ਲਈਏ ਉਹ ਸਾਡੇ ਸਿੱਖ ਹੁੰਦੇ ਨੇ ਗੁਰੂ ਦੇ ਨਹੀਂ ਹੁੰਦੇ ਉਹ ਬੰਦਿਆਂ ਦੇ ਸਿੱਖ ਹੁੰਦੇ ਨੇ ਗੁਰੂ ਦੇ ਨਹੀਂ ਹੁੰਦੇ ਗੁਰੂ ਦੀ ਸਿੱਖੀ ਹੋਰ ਗੱਲ ਹੈ ਆ ਜਿਹੜੇ ਪੁਜਾਰੀ ਨੇ ਨਾ ਇਹਨਾਂ ਦੀ ਸਿੱਖੀ ਹੋਰ ਗੱਲ ਹੈ ਇਹਨਾਂ ਦੀਆਂ ਘੜੀਆਂ ਹੋਈਆਂ ਗੱਲਾਂ ਦੀ ਸਿੱਖੀ ਹੈ ਟੌੜਾ ਟੌੜਾ ਬ੍ਰਾਂਡ ਜਿਹੜੀ ਸਿੱਖੀ ਹੈ ਚਲਦੀ ਹੁਣ ਇਹ ਪਿਛਲੀ ਜਿਹੜੀ ਚਲਦੀ ਹੈ ਰਹਿਤ ਮਰਿਆਦਾ ਵਾਲੀ ਸਿੱਖੀ ਇਹ ਗੁਰੂ ਗੁਰਮਤ ਵਾਲੀ ਸਿੱਖੀ ਨਹੀਂ ਹੈ ਜੇ ਕਰਕੇ ਕਹਿੰਦੇ ਸਿੱਖੀ ਹੈ ਨਹੀਂ ਸਿੱਖੀ ਹੈ ਨਹੀਂ ਹੋਰ ਕੀ ਹੋ ਗਿਆ ਕਿੱਥੇ ਗਈ ਸਿੱਖੀ ਕਿਉਂ ਚਲੀ ਗਈ ਸਿੱਖੀ ਪ੍ਰਚਾਰ ਸਿੱਖੀ ਤੋਂ ਉਲਟ ਹੋ ਰਿਹਾ ਜੋ ਪ੍ਰਚਾਰ ਹੋ ਰਿਹਾ ਸਿੱਖੀ ਦਾ ਨਹੀਂ ਹੋ ਰਿਹਾ ਜਾਣ ਕੁਝ ਕੇ ਵੀ ਨਹੀਂ ਹੋ ਰਿਹਾ ਪ੍ਰਚਾਰ ਕਾਰਨ ਹੈ ਕੋਈ ਬਹੁਤ ਸਾਰੇ ਜਿਹੜੇ ਆਵੜੇ ਸੀ ਸਨਾਤਨੀ ਸਿੱਖ ਜਾਂ ਰਾਜ ਆਇਆ ਸਿੱਖਾਂ ਕੋਲ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ ਸ਼ਰਧਾਵਾਨ ਨੂੰ ਬਰਦਾਸ਼ਤ ਨਹੀਂ ਹੁੰਦਾ ਕਦੇ ਵੀ ਸੱਚ ਸੱਚ ਉਹਦੇ ਖਿਲਾਫ ਹੁੰਦਾ ਉਹਦੀ ਸਿੱਖੀ ਵੱਲ ਉਂਗਲੀ ਉੱਠਦੀ ਹੈ ਵੀ ਤੂੰ ਸਿੱਖ ਨਹੀਂ ਹੈ ਉਹਨੂੰ ਬਰਦਾਸ਼ਤ ਨਹੀਂ ਇਹ ਗੱਲ ਸ਼ਰਧਾਵਾਨ ਦੀ ਸਿੱਖੀ ਵੱਲ ਤਾਂ ਉਂਗਲੀ ਉੱਠਦੀ ਹੈ ਸਾਰੀ ਸਾਰੀਓ ਸ਼ਰਧਾਵਾਨ ਹਿੰਦੂ ਸੀ ਬੜੇ ਬੜੇ ਪੁਜਾਰੀ ਸੀ ਉਂਗਲੀ ਉਹਨਾਂ ਵੱਲ ਉੱਠੀ ਹੋਈ ਹੈ ਉਹੇ ਜਾਈ ਕੁਝ ਅੱਜ ਹੋ ਰਿਹਾ ਹੈ ਗਿਆਨ ਦਾ ਪ੍ਰਚਾਰ ਨਹੀਂ ਹੋ ਰਿਹਾ ਕਿਤੋਂ ਗਿਆਨ ਦਾ ਪ੍ਰਚਾਰ ਹੋਣਾ ਚਾਹੀਦਾ ਗੁਰਮਤ ਕੀ ਕਹਿੰਦੀ ਹੈ ਇਹਦਾ ਪ੍ਰਚਾਰ ਹੋਣਾ ਚਾਹੀਦਾ ਗੁਰਮਤ ਕੀ ਕਹਿੰਦੀ ਹੈ ਇਹਦੀ ਖੋਜ ਹੋਣੀ ਚਾਹੀਦੀ ਇਹ ਨਹੀਂ ਹੋ ਰਹੀ ਇਹ ਛੱਡ ਦਿੱਤੀ ਇਹ ਛੱਡ ਦਿੱਤੀ ਹੋਰ ਹੋਰ ਕੰਮ ਨੇ ਸਿੱਖਾਂ ਨੂੰ ਬਹੁਤ ਉੱਚੀ ਪੜ੍ਹੀ ਲਿਖੀ ਅਮੀਰ ਬਣਾ ਦਿਓ ਵਰਤਨ ਸਰਬ ਜੰਜਾਲ 'ਚ ਫਸਾ ਦਿਓ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ 'ਚ ਫਸਾਉਣ ਦੇ ਉਪਰਾਲੇ ਨੇ ਸਾਰੇ ਇਹ ਫਸ ਜਾਣ ਸਾਰੇ ਫਸੇ ਹੀ ਰਹਿਣ ਉਹ ਲੀਡਰ ਵੀ ਫਸੇ ਹੋਏ ਨੇ ਜੇ ਇਹ ਨਾ ਫਸੇ ਨਿਕਲ ਗਿਆ ਕੋਈ ਸਾਡੇ ਵੱਲ ਉਂਗਲੀ ਕਰ ਦੂਗਾ ਬਹੁਤ ਵੱਡੀ ਸ਼ਰਾਰਤ ਹੈ ਸ਼ਾਤਰ ਦੇ ਲੋਕ ਬਹੁਤ ਜ਼ਿਆਦਾ ਹੈ ਆਪ ਇਹਨਾਂ ਨੇ ਬਾਣੀ ਮੰਨਣੀ ਨਹੀਂ ਗੁਰਬਾਣੀ ਨੂੰ ਨਹੀਂ ਮੰਨਣਾ ਇਹਨਾਂ ਨੇ ਤੇ ਉਹ ਤਾਂ ਕਹਿੰਦੇ ਨੇ ਮੰਨਣਾ ਔਖਾ ਸਿੱਖ ਉਹ ਹਾਈ ਕੋਰਟ ਜਿਹੜਾ ਬਿਆਨ ਦੇ ਤੱਕ ਇੱਕ ਵਕੀਲ ਨੇ ਵੀ ਇਹ ਜਿਹਾ ਸਿੱਖ ਮੈਂ ਵੀ ਕੋਈ ਹੈ ਉਹ ਨਹੀਂ ਫਿਰ ਇਹ ਕੀ ਕਰਦੇ ਨੇ ਸੁੱਤੇ ਪਏ ਨੇ ਬਹੁਤ ਬੜਾ ਪੁਝਾਲ ਆ ਜਾਣਾ ਚਾਹੀਦਾ ਸੀ ਇਹ ਗੱਲ ਤੇ ਖਿਲਾਫ ਕਿਉਂ ਤੈਂ ਬਿਆਨ ਦਿੱਤਾ ਹੈ ਤੂੰ ਕੌਣ ਹੁੰਦਾ ਬਿਆਨ ਦੇਣ ਵਾਲਾ ਸਿੱਖ ਹੈ ਕਿਉਂ ਨਹੀਂ ਕੋਈ ਨਹੀਂ ਬੋਲਿਆ ਰਵਿਦਾਸ ਜੀ ਮੰਨ ਲਿਆ ਵੀ ਸਿੱਖੀ ਹੈ ਨਹੀਂ ਸਿੱਖੀ ਹੈ ਨਹੀਂ ਤਾਂ ਮੰਨ ਲਿਆ ਨਾ ਕਿਸੇ ਵੇਲੇ ਕਿਹਾ ਸੀ ਖਾਲਸਾ ਹੁਣ ਹੈ ਨਹੀਂ ਉਹ ਬੋਤਾ ਸੋ ਨਹੀਂ ਦੋਏ ਖੜ ਗਏ ਲਾਤਾ ਨਾ ਖੋਤੇ ਨੂੰ ਅਰ ਗੱਡੇ ਨੂੰ ਟੈਕਸ ਉਹ ਕਹਿੰਦੇ ਅਸੀਂ ਤਾਂ ਦਿਖਾਉਣਾ ਸੀ ਵੀ ਕਹਿੰਦੇ ਖਾਲਸਾ ਹੈ ਨਹੀਂ ਇਹ ਕਹਿੰਦੇ ਹੁਣ ਸਿੱਖ ਹੈ ਨਹੀਂ ਕੋਈ ਖਾਲਸਾ ਹੈ ਨਹੀਂ ਦੋ ਜੀਲ ਹੋ ਗਏ ਸਿਰਫ ਇਸ ਗੱਲ ਦਿਖਾਉਣ ਖਾਤਰ ਉਹਦੀ ਗੱਲ ਦਾ ਇਹਨਾਂ ਜਿਹੇ ਕੌਣ ਨਾ ਮਰਦ ਨੇ ਸਾਰੇ ਇਹ ਮਰਦਾਂ ਵਾਲੀ ਗੱਲ ਹੈ ਉਹ ਮਰਦ ਸੀ ਮਰਦਾਂ ਦੀ ਗੱਲ ਹੈ ਉਹ ਕਹਿੰਦੇ ਮੈਂ ਕੋਈ ਸਿੱਖ ਨਹੀਂ ਇਹ ਚੁੱਪ ਕਰੇ ਰਹਿਣ ਕੀ ਕਰੂ ਬੈਠੇ ਨੇ ਗੱਲ ਤਾਂ ਸ਼ਰਮ ਨੂੰ ਚਾਹੀਦੀ ਹੈ ਡੁੱਬ ਕੇ ਮਰ ਜਾਣਾ ਚਾਹੀਦਾ ਕੋਈ ਵੀ ਨਹੀਂ ਬੋਲਿਆ ਵੀ ਹੈ ਨਹੀਂ ਸੰਤ ਨਹੀਂ ਕੋਈ ਬੋਲਿਆ ਹੈ ਨਹੀਂ ਸੰਤ ਕਿੱਥੋਂ ਨੇ ਬਨਾਰਸ ਕੇ ਠਾਕਰ ਨੇ ਫਿਰੇ ਕੋਈ ਬੋਲਦਾ ਸਹੀ ਵੀ ਸਿੱਖ ਤੈਨੂੰ ਦੱਸੋ ਕਹੇ ਜਾ ਸਿੱਖ ਚਾਹੀਦਾ ਕਰ ਗੱਲ ਤੈਨੂੰ ਚਾਹੀਦਾ ਕਿ ਜਿਹਾ ਸਿੱਖ ਹੈ ਜਿਹੜਾ ਤੂੰ ਉਸੇ ਕਹਿਣਾ ਤੂੰ ਨਹੀਂ ਹੈਗਾ ਠੀਕ ਹੈ ਤੇਰੇ ਕੋ ਅੱਖ ਵੀ ਸ਼ਾਇਦ ਪਰਖਣ ਵਾਲੀ ਨਾ ਹੋਵੇ ਵੀ ਗੱਲ ਠੀਕ ਹੈ ਤੂੰ ਨਾ ਸਿੱਖੀ ਕੀ ਹੁੰਦੀ ਹੈ ਤੈਨੂੰ ਕਿਹੋ ਜਿਹਾ ਚਾਹੀਦਾ ਤੇ ਤੂੰ ਲਿਆ ਜਿਹੜਾ ਟੈਸਟ ਲੈਣਾ ਲੈ ਸਿੱਖੀ ਦਾ ਕੋਈ ਆਉਂਦਾ ਕਹਿੰਦਾ ਫਿਰ ਗੱਲ ਸੀ ਨਾ ਸਾਰੀ ਦੁਨੀਆ 'ਚ ਬੇਇੱਜ਼ਤੀ ਕਰਾ ਲਈ ਤੁਸੀਂ ਕੋਈ ਜੱਜ ਕੋਈ ਕੋਰਟ ਕੋਲ ਨੂੰ ਤੁਸੀਂ ਦੇਖੋ ਪਾਗਲ ਜਿਹੜੇ ਬੰਨੀ ਜਾਂਦੇ ਨੇ ਹੁਣ ਵੀ ਤੁਹਾਨੂੰ ਸਿੱਖ ਪਾਗਲ ਨੇ ਸਦਾਈ ਨੇ ਜਿਹੜੇ ਤੁਹਾਨੂੰ ਸਾਧਦੇ ਨੇ ਯੂਐਨ ਵਿੱਚ ਵੀ ਹੋਰ ਕਿਤੇ ਵੀ ਸਿੱਖਾਂ ਨੂੰ ਵੀ ਲੈ ਜਾਂ ਸਿੱਖ ਤੁਸੀਂ ਹੈਗੇ ਹੀ ਨਹੀਂ ਤੁਹਾਨੂੰ ਸਾਧੇ ਕਾ ਨੇ ਹਿੰਦੂ ਦਾ ਹਿੰਦੂ ਰੇ ਹਿੰਦੂ ਦਾ ਸੱਚ ਤੋਂ ਥੜਕੇ ਹੋਏ ਨੇ ਹਿੰਦੂ ਤਾਂ ਨਾ ਤੁਰਕੂ ਕਣ ਉਹ ਹੁਣ ਤੁਸੀਂ ਤਾਂ ਸਿੱਖ ਨਹੀਂ ਨਾ ਹੈਗੇ ਜੈ ਜੈ ਸਿੱਖ ਹੈ ਅਸਿੱਖ ਦਾ ਪਤਾ ਲਓ ਗੁਰਬਾਣੀ ਚੋਂ ਸਿੱਖੀ ਸਿੱਖਿਆ ਗੁਰੂ ਵਿਚਾਰ ਗੁਰੂ ਦੀ ਵਿਚਾਰ ਧਾਰਾ ਵੀ ਜਿਹਨੂੰ ਸਮਝ ਨਹੀਂ ਸਿੱਖਿਆ ਦੀ ਉਹ ਸਿੱਖ ਨਹੀਂ ਹੈ ਜੇ ਹੈਗਾ ਕੋਈ ਦੱਸੇ ਕੀ ਵਿਚਾਰਧਾਰਾ ਉਹਦੇ ਜੀਵਨ ਜੋ ਪ੍ਰੈਕਟੀਕਲ ਚੋਂ ਵੀ ਘੱਟੋ ਘੱਟ 90% ਦਾ ਉਹਦੇ ਚੋਂ ਆਵੇ ਜੋ 5-7% ਘੱਟ ਲੋਕਾਂ ਨੂੰ ਲੱਗਦੀ ਹੋਵੇ 10% ਕੋਈ 90 80% ਤਾਂ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹ ਸਿੱਖ ਹੈ 10% ਦਾ ਭਲੇਖਾ ਰਹਿੰਦਾ ਹੀ ਹੁੰਦਾ 20% ਦਾ ਗੁਰੂਆਂ ਦੇ ਵੀ ਰਿਹਾ ਸੀ ਇਹ ਭਲੇਖਾ ਰਹਿੰਦਾ ਹੀ ਹੁੰਦਾ ਜੇ ਗੁਰੂਆਂ ਨੂੰ ਗੁਰੂ ਮੰਨ ਲੈਂਦੇ ਨਾ ਗਾਹਾਂ ਵਾਲੇ ਭੀਮ ਚੰਦੋ ਨਹੀਂ ਤੇ ਹਮਲਾ ਨਹੀਂ ਸੀ ਕਰਦੇ ਜੇ ਮੰਨ ਲੈਂਦੇ ਨਾ ਵੀ ਇਹ ਪੂਰੀ ਸ਼ਕਤੀ ਦੇ ਜੁੜੇ ਹੋਏ ਨੇ ਸੱਚਖੰਡ ਫਿਰ ਵੀ ਹਮਲਾ ਕਰਦੇ ਹਮਲਾ ਵੀ ਭਲੇਖੇ ਜੇ ਕਰਦੇ ਹੁੰਦੇ ਨੇ ਵੀ ਸਾਡੇ ਵਰਗੇ ਹੀ ਨੇ ਕਈ ਗੱਲਾਂ ਤੇ ਭਲੇਖਾ ਪੈਦਾ ਹੋ ਜਾਂਦਾ ਹੁੰਦਾ ਬਰਾਬਰ ਵਾਲੇ ਨੂੰ ਜਿਹੜੇ ਨਾਲ ਰਹਿੰਦੇ ਹੁੰਦੇ ਨੇ ਉਹ ਕਿ ਉਹ ਕੋ ਹੋਰ ਉਹਨਾਂ ਦਾ ਆਪਣਾ ਹਿਸਾਬ ਹੁੰਦਾ ਦੇਖਣ ਦਾ ਲੈਣੇ ਨੂੰ ਕਿਹੜਾ ਕਿਸੇ ਨੇ ਪਛਾਣਿਆ ਸੀ ਗੁਰੂ ਨਾਨਕ ਤੋਂ ਪਹਿਲਾਂ ਫਿਰ ਸ੍ਰੀ ਚੰਦ ਨੂੰ ਦੇਖੇ ਰਾਜੀ ਸੀ ਜੇ ਵੋਟਾਂ ਪਾ ਲੈਂਦੇ ਸ੍ਰੀ ਚੰਦ ਨੂੰ ਪੈਂਦੀਆਂ ਵੋਟਾਂ ਸਾਰੀਆਂ ਜੇ ਨਾਨਕ ਕਹਿੰਦਾ ਵੀ ਸੰਗਤ ਫੈਸਲਾ ਕਰੇ ਜੀ ਜਿਵੇਂ ਹੁਣ ਸਾਡੇ ਫੈਸਲਾ ਕਰਾਉਂਦੇ ਨੇ ਵੀ ਮੇਰੇ ਬਾਅਦ ਗੁਰੂ ਕੌਣ ਚਾਹੀਦਾ ਸ੍ਰੀ ਚੰਦ ਦੇ ਹੱਕ ਜਾਂਦਾ ਫੈਸਲਾ ਅੱਜ ਸਿੱਖਾਂ ਦੇ ਫਿਰ ਸਾਰਿਆਂ ਦੇ ਜਟਾ ਹੁੰਦੀਆਂ ਸਾਰਿਆਂ ਦੇ ਸਿਰਾਂ ਤੇ ਸਿੱਖੀ ਨਹੀਂ ਸਿਰਣੀ ਸਮਾਧੀ ਲਾਉਂਦੇ ਸਾਰੇ ਉਹਨਾਂ ਨੂੰ ਪਤਾ ਸੀ ਲੈਣੇ ਦੀ ਪੋਜੀਸ਼ਨ ਕੀ ਹੈ ਹੋਰ ਤਾਂ ਕਿਸੇ ਨੂੰ ਨਹੀਂ ਪਤਾ ਦੂਜੇ ਤਾਂ ਹੈਰਾਨ ਹੋਏ ਵੀ ਇਹ ਕੀ ਹੋ ਗਿਆ ਹਾਂਜੀ ਮਹੱਲਾ ਪਹਿਲਾ ਵਾਇਨ ਚੇਲੇ ਨਚਣ ਗੁਰ ਪੈਰ ਹਲਾਇਆ ਨੂੰ ਫੇਰਨ ਸਿਰ ਉਹ ਨੱਚਣ ਵਾਲੇ ਪੈਰ ਹਲਾਉਂਦੇ ਹੀ ਹੁੰਦੇ ਨੇ ਚੇਲੇ ਸਾਜ ਵਜਾਉਂਦੇ ਨੇ ਜਿਹੜੇ ਗੁਰੂ ਬਣੇ ਹੋਏ ਨੇ ਉਹਨਾਂ ਦੇ ਨੱਚਦੇ ਨੇ ਰਾਸ ਧਾਰੀਏ ਤੇ ਕੱਚੀ ਜ਼ਮੀਨ ਹੁੰਦੀ ਸੀ ਉੱਡ ਉੱਡ ਰਾਵਾਂ ਝਾਟੇ ਪਾਏ ਗਰਦ ਉੱਡਦੀ ਹੈ ਸਾਰਿਆਂ ਦੇ ਸਿਰਾਂ 'ਚ ਪੈਂਦੀ ਹੈ ਮੂੰਹ ਸਿਰਾਂ ਤੇ ਪੈਣੀ ਹੋਈ ਹੈ ਗਰਦ ਝਾਟੇ 'ਚ ਪੈਣੀ ਹੋਈ ਹੈ ਝਾਟੇ ਪਾਏ ਵੇਖਣ ਲੋਕ ਹੱਸਣ ਕਰ ਜਾਏ ਲੋਕ ਦੇਖੀ ਜਾਂਦੇ ਨੇ ਘਰ ਜਾ ਕੇ ਹੱਸਦੇ ਨੇ ਬਈ ਵਾਹ ਬਈ ਵਾਹ ਨੇ ਆਏ ਕੀਤਾ ਉਹਨੇ ਕੀ ਤੋਂ ਬੱਲਾ ਕਰਦੇ ਨੇ ਇਹ ਉਸ ਵੇਲੇ ਦਾ ਧਰਮ ਸੀ ਇਸ ਧਰਮ ਦੇ ਨਾਲ ਬੇੜਾ ਪਾਰ ਲੱਗ ਜਾਂਦਾ ਗਿਆਨ ਦੀ ਕੋਈ ਗੱਲ ਨਹੀਂ ਸੀ ਹਾਂਜੀ ਰੋਟੀਆਂ ਕਾਰਨ ਪੂਰੇ ਦਾਲ ਪਰ ਰੋਟੀ ਕਾਰਨ ਤਾਲ ਪੂਰੇ ਨੇ ਪੂਰਦੇ ਨੇ ਆਪ ਪਛਾਣਨ ਧਰਤੀ ਨਾਲ ਆਪਣਾ ਆਪ ਧਰਤੀ ਨਾਲ ਪਛਾਣਦੇ ਨੇ ਕਿਉਂਕਿ ਤਾਲ ਸੁਰ ਆ ਕੇ ਜਦੋਂ ਚੰਬੋਲਾ ਹੈ ਹੈ ਤੋਂ ਹੈ ਸਾਡੇ ਵੀ ਹੈ ਚਬੋਲੇ ਚਬੋਲੇ ਜਿਹੜੇ ਗਾਉਂਦੇ ਨੇ ਨਾ ਸਭ ਤੋਂ ਔਖਾ ਚਬੋਲਾ ਰਾਗ ਦੇ ਵਿੱਚ ਚਬੋਲਾ ਜਿਹੜਾ ਹੈਗਾ ਚੌ ਬੋਲਾ ਚਾਰ ਬੋਲ ਹੁੰਦੇ ਨੇ ਉਹਦੇ ਉਹ ਇੰਨਾ ਔਖਾ ਹੈ ਚਬੋਲੇ ਵਾਲੇ ਸਟੇਜ ਤੇ ਫਿਰ ਲੜਦੇ ਨੇ ਮਾਰਦੇ ਨੇ ਦਾਥਣਾ ਮਾਰਦੇ ਨੇ ਬਹੁਤ ਔਖਾ ਤਬਲੇ ਵਾਲੇ ਨੂੰ ਤਬਲੇ ਵਾਲਾ ਉਹਨਾਂ ਦੇ ਨਾਲ ਸੰਗਤ ਨਹੀਂ ਕਰ ਸਕਦਾ ਹਰ ਆਦਮੀ ਉਹਨਾਂ ਦਾ ਤੌਲਾ ਨਹੀਂ ਬਜਾ ਸਕਦਾ ਉਹਨੂੰ ਇਸ਼ਾਰਾ ਕਰਦੇ ਨੇ ਵੀ ਤੂੰ ਕਿੱਥੇ ਪਿੱਛੇ ਕਿਉਂ ਰਹਿਣਾ ਮੇਰੇ ਨੂੰ ਉਹਨਾਂ ਦੀ ਗੱਲ ਹੈ ਆਪ ਪਛਾੜਿਆ ਧਰਤੀ ਨਾਲ ਕੀ ਕਹਿੰਦੇ ਨੇ ਗਾਵਣ ਗੋਪੀਆਂ ਗਾਵਣ ਖਾਨ ਗਾਵਣ ਖਾਨ ਚੈ ਬੋਲੇ ਚੌ ਬੋਲੇ ਰਾਸਧਾਰੀਏ ਗਾਉਂਦੇ ਹੁੰਦੇ ਸੀ 50 ਸਾਲ ਪਹਿਲਾਂ ਅਸੀਂ ਆਪ ਦੇਖੇ ਨੇ ਹੁਣ ਨਹੀਂ ਚੌ ਬੋਲਿਆਂ 'ਚ ਗੱਲ ਕਰਦੇ ਸੀ ਉਹ ਸਵਾਲ ਜਵਾਬ ਗੌਣ ਜੇ ਸਵਾਲ ਜਵਾਬ ਸੀ ਉਹਨਾਂ ਜਾਣ ਨਹੀਂ ਸੀ ਹੁੰਦੀ ਜਿਵੇਂ ਡਰਾਮੇ ਕਰਦੇ ਨੇ ਆਪਣੇ ਉਹਨੇ ਵੀ ਜੋ ਬੋਲਾ ਬੋਲ ਕੇ ਕਹਿੰਦਾ ਉਹਦਾ ਜਵਾਬ ਵੀ ਜੋ ਬੋਲੇ ਜੇ ਹੁਣ ਕਵਤਾ ਜੇ ਜਵਾਬ ਆਉਣਾ ਕਵਤਾ ਜੇ ਸਵਾਲ ਹੋਣਾ ਗੱਲਬਾਤ ਸਾਰੀ ਕਵਤਾ ਜੇ ਹੋਣੀ ਹੈ ਗਾਵਣ ਗੋਪੀਆਂ ਗਾਵਣ ਕਾਨ ਗੋਪੀਆਂ ਅਰ ਕਾਨ ਬਾਹਰ ਬਣਾ ਲਈਆਂ ਗੋਪੀਆਂ ਕ੍ਰਿਸ਼ਨ ਦੀਆਂ ਗੋਪੀਆਂ ਕ੍ਰਿਸ਼ਨ ਦੀਆਂ ਗੱਲਾਂ ਕਰਦੇ ਅਸਲੀ ਗੋਪੀ ਛੜਤੀ ਨਕਲੀ ਗੋਪੀਆਂ ਬਣਾ ਲਈਆਂ ਗਾਮਨ ਸੀਤਾ ਰਾਜੇ ਰਾਮ ਇਹ ਸੀਤਾ ਰਾਜੇ ਰਾਮ ਦੀ ਗੱਲ ਕਰਦੇ ਨੇ ਹੁਣ ਸੀਤਾ ਰਾਜੇ ਰਾਮ ਔਰ ਗੋਪੀਆਂ ਕਾਂ ਦੀ ਇਕੱਠੀ ਗੱਲ ਹੋ ਰਹੀ ਹੈ ਹੋ ਰਹੀ ਹੈ ਨਾ ਇਹ ਅਵਤਾਰ ਇਕੱਠੇ ਹੀ ਹੁੰਦੇ ਨੇ ਹੁਣ ਵੀ ਇਕੱਠੇ ਦੋਏ ਚੱਲਦੇ ਨੇ ਜੇ ਤੇਰੇ ਤੇਰਾ ਅਵਤਾਰ ਸੀ ਰਾਮਚੰਦਰ ਛੱਡਣ ਪਰੇ ਤੂੰ ਕੀ ਲੈਣਾ ਉਹਨੇ ਦੁਆਪਰ ਵੀ ਵਿਚਾਰੇ ਲੰਘ ਗਿਆ ਹੁਣ ਵੀ ਛੱਡਦੇ ਨਹੀਂ ਖੜਾ ਤੇਰੇ ਤੇ ਦੇ ਸਕਦਾ ਨਹੀਂ ਕੋਈ ਸੁਣ ਨਹੀਂ ਕੋਈ ਦੇ ਸਕਦਾ ਫਿਰ ਅਵਤਾਰੇ ਤੇ ਤੇ ਤ੍ਰੇਤੇ ਦਾ ਸੀ ਉਹ ਸ਼ਕਤੀ ਤ੍ਰੇਤੇ ਤ੍ਰੇਤੇ ਵਾਸਤੇ ਸੀ ਉਹਦੇ ਕੋਲ ਹੁਣ ਤਾਂ ਹੈ ਨਹੀਂ ਕ੍ਰਿਸ਼ਨ ਦੁਆਪਰ ਦਾ ਤਾਂ ਉਹਨੂੰ ਵੀ ਛੱਡ ਦੇਣਾ ਚਾਹੀਦਾ ਜੋ ਵਾਲੇ ਨੂੰ ਲੈਣ ਹੁਣ ਛੱਡਣ ਨੂੰ ਵੀ ਤਿਆਰ ਨਹੀਂ ਉਹ ਮੰਨਦੇ ਨੇ ਅੰਦਰੋਂ ਵੀ ਜੁਗ ਹੁੰਦੇ ਨਹੀਂ ਬਾਕੀ ਮੰਨਦੇ ਵੀ ਨੇ ਆਹੀ ਜੁਗ ਹੁੰਦਾ ਗੱਲਾਂ ਹੀ ਰਾਮ ਹੁਣ ਵੀ ਹੈਗਾ ਕ੍ਰਿਸ਼ਨ ਹੁਣ ਵੀ ਹੈਗਾ ਉਹ ਵੀ ਮੰਨਦੇ ਨੇ ਆ ਸਿਮਰ ਸ਼ਾਸਤਰ ਨੇ ਸਾਰੀਆਂ ਗੱਲਾਂ ਮੰਨੀਆਂ ਵੀ ਹੋਈਆਂ ਨੇ ਇਹ ਬਸ ਵਿਚਾਰੇ ਕੀ ਕਰਨ ਲੰਦਾ ਜਨੇ ਮੰਨਣ ਤਾਂ ਔਖਾ ਨਾ ਮੰਨਣ ਤਾਂ ਔਖਾ ਜੇ ਮੰਨਦੇ ਨੇ ਤਾਂ ਵੀ ਗਏ ਜੇ ਨਾ ਮੰਨਦੇ ਹੁਣ ਤਾਂ ਵੀ ਗਏ ਇੱਕ ਝੂਠ ਬੋਲ ਕੇ 100 ਝੂਠ ਹੋਰ ਬੋਲਦਾ ਝੂਠੇ ਰਹਿੰਦਾ ਹੁੰਦਾ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਦ ਕੇ ਜਿਹੜਾ ਨਿਰਾਕਾਰ ਹੈ ਨਿਰੰਕਾਰ ਹੈ ਜਦ ਜਦ ਨਿਰੰਕਾਰ ਹੋ ਜਾਂਦਾ ਜੀਵ ਫਿਰ ਇਹ ਭੈ ਰਹਿਤ ਹੋ ਜਾਂਦਾ ਨਿਰਭਉ ਕੋਈ ਭੈ ਨਹੀਂ ਹੁੰਦੀ ਸੱਚ ਨਾਮ ਔਰ ਉਹਦਾ ਹੀ ਨਾਮ ਜਿਹੜਾ ਹੁੰਦਾ ਜਦ ਹੁੰਦਾ ਸੱਚਾ ਹੁੰਦਾ ਸੱਚ ਨਾਮ ਉਹ ਸੱਚ ਨਾਮ ਵੀ ਹੁੰਦਾ ਨਾਮ 'ਚ ਸਮਾਇਆ ਹੁੰਦਾ ਉਹ ਪ੍ਰਗਟ ਰੂਪ ਉਹਦਾ ਕੀ ਹੈ ਪ੍ਰਗਟ ਰੂਪ ਉਹਦਾ ਸੱਚ ਨਾਮ ਹੈ ਸੱਚ ਨਾਮ ਤੋਂ ਪਤਾ ਲੱਗੂਗਾ ਵੀ ਨਿਰਭਉ ਨਿਰੰਕਾਰ ਹੈ ਇਹ ਨਿਰੰਕਾਰ ਨੋ ਤੇਰਾ ਨਿਰੰਕਾਰ ਹੈ ਨਿਰੰਕਾਰ ਜੀਵਾਤਮਾ ਦਾ ਰੂਪ ਜਦ ਇੱਕ ਹੋ ਕੇ ਜਦ ਇੱਕ ਹੋ ਜਾਂਦਾ ਨਾ ਉਗਣ ਤੋਂ ਪਹਿਲਾਂ ਇਹ ਨਿਰੰਕਾਰ ਹੈ ਫਿਰ ਕੀ ਬਣਦਾ ਨਿਰਭਉ ਵੀ ਹੈ ਨਿਰੰਕਾਰ ਵੀ ਹੈ ਫਿਰ ਉਹਦੇ ਬਾਅਦ ਸੱਚ ਨਾਮ ਬਣਦਾ ਉੱਗ ਕੇ ਨਿਰਭਉ ਨਿਰੰਕਾਰ ਸਚਨਾਮ ਸਚਨਾਮ ਨਾਮ ਦੇ ਰੂਪ ਚ ਪ੍ਰਗਟ ਹੁੰਦਾ ਨਾਮ ਦੇ ਰੂਪ ਚ ਅਵਤਾਰ ਧਾਰਦਾ ਕਾ ਕੀਆ ਸਗਲ ਜਹਾਨ ਹਸੋ ਦਾ ਕੀਤੇ ਸਗਲ ਜਹਾਨ ਅਸਲ ਦੇ ਵਿੱਚ ਜਦ ਇਹਨੇ ਆਪਣਾ ਭਾਣਾ ਤਿਆਗਿਆ ਸੀ ਆਪਣਾ ਭਾਣਾ ਤਿਆਗ ਕੇ ਇੱਕ ਹੋਇਆ ਸੀ ਗੁਰਕੇ ਭਾਣੇ ਚੱਲਿਆ ਸੀ ਹੁਣ ਪਰਮੇਸ਼ਰ ਦਾ ਭਾਣਾ ਇਹਦੇ ਵਿੱਚੋਂ ਪ੍ਰਗਟ ਹੋਇਆ ਹੁਕਮੇ ਪ੍ਰਗਟ ਹੋਇਆ ਇਹਦੇ ਵਿੱਚੋਂ ਇਹਦੇ ਵਾਲਾ ਹੁਕਮ ਆ ਉਹ ਹੁਕਮ ਇੱਕ ਹੋ ਗਿਆ ਦੋਨੋਂ ਟਿਊਨ ਕਨ ਟਿਊਨ ਕੀਤੀ ਹੈ ਪਹਿਲਾਂ ਜਿੰਨਾ ਜਰ ਨਾਮ ਨਹੀਂ ਮਿਲਦਾ ਟਿਊਨਿੰਗ ਹੈ ਜਿੰਨਾ ਜਰ ਨਾਮ ਨਾਲ ਟਿਊਨਿੰਗ ਨਹੀਂ ਹੁੰਦੀ ਰਾਗੀ ਟਿਊਨਿੰਗ ਸਿੱਖਦਾ ਪਹਿਲਾਂ ਜਿਹੜੇ ਰਾਗੀ ਬਾਹਰ ਕੀਰਤਨ ਕਰਦੇ ਨੇ ਪਹਿਲਾਂ ਉਹ ਸਿੱਖ ਰਿਹਾ ਜੀ ਉਹਨੂੰ ਉਹਨਾਂ ਦੀ ਸੁਰ ਚ ਬੋਲਣਾ ਸੁਰ ਸਾਧਨਾ ਕਹਿੰਦੇ ਨੇ ਇਹਨੂੰ ਉਹ ਸੁਰ ਸਾਧਨਾ ਹੈ ਜਿਹੜੀ ਗੁਰਬਾਣੀ ਰਾਜਾ ਤੇ ਸੰਤੋਖੀ ਹੈ ਨਾ ਸੰਤੋਖੀ ਦੀ ਸੁਰ ਸਾਧਨਾ ਉਹਨਾਂ ਜਰ ਨਾਮ ਨਹੀਂ ਸੁਣਦਾ ਉਹਨੂੰ ਜਿੰਨਾ ਚਿਰ ਉਹਦੀ ਸੁਰ ਸਾਧਨਾ ਨਹੀਂ ਹੋ ਜਾਂਦੀ ਪਾਣੀ 'ਚ ਚੱਲ ਕੇ ਸੁਰ ਸਾਧਨਾ ਹੁੰਦੀ ਹੈ ਹੁਕਮ ਨੂੰ ਪਛਾਣਨਾ ਸੁਰ ਸਾਧਨਾ ਜਾਂ ਸੁਣਦਾ ਫਿਰ ਤਾਂ ਵਜਾਉਣਾ ਔਖਾ ਹੀ ਨਹੀਂ ਨਾਲ ਸੁਰ ਸਾਧਨ ਸੁਰ ਸਾਧਨਾ ਧਿਆਨ ਦੂਏ ਪਾਸੇ ਮਾਇਆ 'ਚ ਜਾਵੇ ਹੀ ਨਾ ਜੇ ਧਿਆਨ ਬਾਜੇ ਵਾਲੇ ਦਾ ਫਿਰ ਕਿਤੇ ਹੋ ਚਲਾ ਜਾਵੇ ਉਧਰੋਂ ਟੁੱਟ ਜਾਂਦਾ ਬੇਸੁਰਾ ਹੋ ਜਾਂਦਾ ਧਿਆਨ ਇਹਨਾਂ ਜਮਾ ਕੇ ਦਾ ਜਿਹੜੀ ਪ੍ਰੈਕਟਿਸ ਹੈ ਉਹ ਇਹਦੇ ਵਿੱਚ ਹੁੰਦੀ ਹੈ ਸੰਤੋਖ ਚ ਸਤ ਸੰਤੋਖ ਸੰਤੋਖ ਦੀ ਅਵਸਥਾ ਵਿੱਚ ਸੰਤੋਖ ਦੇ ਬਾਅਦ ਜਿਹੜਾ ਹੋਇਆ ਨਾ ਦੋ ਪਦਾਰਥ ਮਿਲ ਗਏ ਦੋ ਨਹੀਂ ਮਿਲੇ ਨਾਮ ਨਹੀਂ ਮਿਲਦਾ ਉਹ ਸੰਸਾਰ ਨਾਲ ਜੋ ਕੱਚੀ ਹੈ ਤਾਂ ਨਹੀਂ ਮਿਲਦਾ ਅਜੇ ਵਜਾਉਣ ਦੇ ਕਾਬਲ ਨਹੀਂ ਹੋਇਆ ਨਾਲ ਨਾਲ ਗਾਉਣ ਦੇ ਕਾਬਲ ਨਹੀਂ ਜੋ ਹੋਇਆ ਹੁਕਮ ਦੇ ਨਾਲ ਕਾਬਲ ਨਹੀਂ ਹੋਇਆ ਹੁਕਮ ਦੇ ਨਾਲ ਚੱਲਣ ਦੇ ਕਾਬਲ ਨਹੀਂ ਹੋਇਆ ਹੁਕਮ ਪਛਾਣ ਕੇ ਹੁਕਮ ਨੂੰ ਸਮਝ ਕੇ ਹੁਕਮ ਦੇ ਵਿੱਚ ਚੱਲਣ ਦਾ ਜਿਹੜੀ ਸਾਰਾ ਪ੍ਰੈਕਟਿਸ ਹੈ ਹੁਕਮ ਦੇ ਚੱਲਣ ਦਾ ਆਦੀ ਹੋ ਜਵੇ ਆਦੀ ਆਦੀ ਹੋ ਹੁਣ ਪੈਰ ਹੁਕਮ 'ਚ ਰਹਿੰਦਾ ਬਾਹਰ ਜਾਂਦਾ ਹੀ ਨਹੀਂ ਜਦ ਬਾਹਰ ਜਾਵੇ ਹੀ ਨਾ ਬਸ ਫਿਰ ਸਮਝੋ ਫਿਰ ਇਹਨੂੰ ਨਾ ਮਿਲ ਜਾਂਦਾ ਹੁਕਮ ਤੋਂ ਬਾਹਰ ਧਿਆਨ ਜਾਵੇ ਹੀ ਨਾ ਪਾਣਾ ਮਿੱਠਾ ਲੱਗਣ ਲੱਗ ਜਵੇ ਹੁਕਮ ਤੋਂ ਬਾਹਰ ਦੀ ਗੱਲ ਜੇ ਸੁਣਦਾ ਕੋਈ ਕਰਦਾ ਹੈ ਇਹਨੂੰ ਪਰੇਸ਼ਾਨ ਪਰੇਸ਼ਾਨੀ ਹੋਣ ਲੱਗ ਜੇ ਜੇ ਗੁਰਬਾਣੀ ਦੀ ਕੋਈ ਗੱਲ ਛੇੜਦਾ ਉਹ ਗੱਲ ਇਹਨੂੰ ਪਰੇਸ਼ਾਨ ਕਰਨ ਲੱਗ ਜਵੇ ਸਮਝੋ ਨੇੜੇ ਆ ਗਿਆ ਕੋਈ ਵੀ ਗੱਲ ਗੁਰਬਾਣੀ ਤੋਂ ਇਲਾਵਾ ਜੇ ਕੋਈ ਕਰਦਾ ਘਰ ਦੇ ਦੁੱਖ ਸੁੱਖ ਦੀ ਆ ਕੇ ਉਹ ਪਰੇਸ਼ਾਨ ਹੁੰਦਾ ਵੀ ਇਹ ਅੱਜ ਮੇਰੇ ਕੋ ਕਿਉਂ ਆ ਗਿਆ ਕਿਉਂ ਮੇਰੇ ਨਾਲ ਗੱਲ ਕਰਦਾ ਮੇਰਾ ਟਾਈਮ ਖਰਾਬ ਕਰਦਾ ਆਪਣਾ ਤੇ ਨੂੰ ਟਾਈਮ ਦਾ ਫਿਕਰ ਨਹੀਂ ਉਹਨੂੰ ਇਹ ਕਹਿ ਨਹੀਂ ਸਕਦਾ ਅੰਦਰੋਂ ਪਰੇਸ਼ਾਨ ਹੁੰਦਾ ਕੋਈ ਨਾ ਕੋਈ ਬਹਾਨਾ ਲਾ ਕੇ ਉੱਠ ਕੇ ਇੱਧਰ ਉੱਧਰ ਕਰਕੇ ਉਹਨੂੰ ਕਹਿੰਦਾ ਵੀ ਦਫਾ ਹੋਵੇ ਤਾਂ ਤਾਂ ਚੰਗਾ ਕਿ ਨਹੀਂ ਉਹ ਆਪਣਾ ਖਰਾਬ ਹੁੰਦਾ ਦਾ ਟਾਈਮ ਖਰਾਬ ਹੁੰਦਾ ਦੁਕਾਨ ਖਾਂਦਾ ਵੀ ਕੰਮ ਕਰ ਇਹਦਾ ਮਤਲਬ ਆ ਉਹ ਆਦਮੀ ਉੱਥੇ ਨੇੜੇ ਚਲਾ ਗਿਆ ਇਹ ਖੰਤੇ ਸੁਣ ਜੀਵਣਾ ਕਰਤਾ ਜਾਂਦਾ ਫਿਰ ਨੇੜੇ ਜਾਂਦਾ ਉਹ ਕੋਈ ਗੱਲ ਨਹੀਂ ਚੰਗੀ ਲੱਗਦੀ ਜਿਹੜਾ ਆਵੇ ਉਹੀ ਗੱਲ ਕਰੇ ਗੁਰਬਾਣੀ ਦੀ ਪੁੱਛੇ ਦੱਸੇ ਜਾਂ ਸੁਣ ਦੂਜੀ ਕੋਈ ਗੱਲ ਕਰਦਾ ਉਹਨੂੰ ਪਰੇਸ਼ਾਨ ਕਰਦਾ ਕਿਉਂਕਿ ਉਹਦੀ ਧਿਆਨ ਤੋਂ ਖੰਡਤ ਹੁੰਦਾ ਦੂਜੀ ਬਾਤ ਨੂੰ ਠੀਕ ਹਾਂ ਦੂਜੀ ਬਾਤ ਨੂੰ ਧਾਰੀ ਕਰ ਨੂੰ ਨਹੀਂ ਪਸੰਦ ਹੈ ਕਿ ਦੂਜੀ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸੇਵਕ ਸੇਵੈ ਸੇਵਕ ਵੀ ਨੇ ਬਾਹਰ ਚੱਲੇ ਨੱਚਣ ਗੁਰ ਪੈਲ ਹਰਾਨ ਫਿਰ ਉਡਣ ਰਾਵਾਂ ਝਾਟੇ ਪਾਏ ਵੇਖਣ ਲੋਕ ਕਰੇ ਸਨ ਗਾਵੜ ਗੋਪੀਆਂ ਗਾਵੜ ਕਾਨ ਗਾਵੜ ਸੀਤਾ ਰਾਏ ਰਾਮ ਕੋ ਨਿਰਪਉ ਨਿਰੰਕਾਰ ਸੱਚ ਰਾਮ ਜਾਕਾ ਕੀਆ ਸਗਲ ਜਹਾਨ ਸਗਲ ਜਹਾਨ ਇਹਦੇ ਸੇਵਕ ਵੀ ਨੇ ਨਿਰੰਕਾਰ ਦੇ ਉਤਾ ਤਾਂ ਸੇਵਕ ਨੇ ਆਪਣੇ ਆਪ ਨੂੰ ਕਹਿੰਦੇ ਸੇਵਕ ਸੇਵਾ ਕਰਮ ਚੜਾਓ ਕਰਮ ਚੜਾਓ ਕੰਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਅੱਛਾ ਸੇਵਕ ਸੇਵਾ ਜਿਹੜੇ ਸੇਵਕ ਨੇ ਨਿਰੰਕਾਰ ਦੇ ਉਹ ਇਹਨੂੰ ਸਮਝਦੇ ਨੇ ਸੇਵਦੇ ਨੇ ਸਮਝਦੇ ਨੇ ਇਹਦਾ ਗਿਆਨ ਹਾਸਲ ਕਰਦੇ ਨੇ ਵਿਚਾਰ ਕਰਦੇ ਨੇ ਨਿਰੰਕਾਰ ਦੀ ਸਮਝਣਾਓ ਭਿੰਨੀ ਰਹਿਣ ਜਿਨਾ ਮਨ ਚੜਾਓ ਕਿਵੇਂ ਪੌੜੀ ਕਿਵੇਂ ਚੜਦੇ ਜੀ ਅਗਲੀ ਪੌੜੀ ਉਹਦੀ ਕਿਰਪਾ ਹੁੰਦੀ ਹੈ ਨਾਲ ਤਾਂ ਪੌੜੀ ਚੜਦੇ ਨੇ ਚਾਰ ਪਦਾਰਥ ਚਾਰ ਪਦਾਰਥ ਮਿਲਦੇ ਨੇ ਪੌੜੀ ਪਦਾਰਥ ਨੇ ਦੋ ਪੌੜੀਆਂ ਨੇ ਕਮ ਸੇ ਕਮ ਇਹ ਗਿਆਨ ਪਦਾਰਥ ਮਿਲਿਆ ਇੱਕ ਪੌੜੀ ਚੜ ਗਈ ਮਨ ਟਿਕ ਗਿਆ ਉਹ ਪੌੜੀ ਦੇ ਮਨ ਆਪੇ ਟਿਕ ਜਾਂਦਾ ਪੌੜੀਆਂ ਦੋਏ ਨੇ ਗਿਆਨ ਪਦਾਰਥ ਪੂਰਾ ਹੋ ਗਿਆ ਨਾ ਜਦ ਗੁਰਬਾਣੀ ਦੀ ਸਾਰਾ ਤੇ ਲੋਕ ਦਾ ਤਾਂ ਕਰਮ ਨਾਲ ਪੌੜੀ ਚੜਨਾ ਪੌੜੀ ਫਿਰ ਵੀ ਨਹੀਂ ਚੜ ਸਕਦਾ ਕਰਮ ਚੜਾਓ ਹਾਂ ਕਰਮ ਚੜਾਓ ਕਿਉਂਕਿ ਜਿਹੜੀ ਅੰਦਰ ਮਿਲਣਾ ਪਦਾਰਥ ਪਦਾਰਥ ਉਥੋਂ ਮਿਲਣਾ ਨਾ ਚਾਰ ਪਦਾਰਥ ਜੇ ਕੋ ਮੰਗਾ ਤਾਂ ਮੰਗਾ ਨਾ ਨਿਭਾਉਣਾ ਸਾਧ ਜਨਾਂ ਦੀ ਸੇਵਾ ਲੱਗਾ ਸਾਧ ਜਨਾਂ ਦੀ ਸੇਵਾ ਲੱਗਾ ਇਹ ਗਿਆਨ ਪਾ ਲਿਆ ਇਹ ਵੀ ਕਿਰਪਾ ਨਾਲ ਪਾਇਆ ਜੇ ਚਿੱਤ ਨਾਲ ਸਾਥ ਨਹੀਂ ਦਿੰਦਾ ਗਿਆਨ ਨਹੀਂ ਮਿਲਦਾ ਬੁੱਝਣ ਵਾਲੀ ਗੱਲ ਕੌਣ ਦੱਸੂਗਾ ਇਹਦੇ ਤਾਂ ਬਹੁਤ ਕੁਝ ਬੁੱਝਣ ਵਾਲਾ ਨਾਲ ਦੀ ਨਾਲ ਨਾਲ ਦੀ ਨਾਲ ਲਾਈਟ ਵੱਧਦੀ ਰਹਿੰਦੀ ਹੈ ਐਕਸਟਰਾ ਲਾਈਟ ਤੋਂ ਬਿਨਾਂ ਬੁੱਝਿਆ ਨਹੀਂ ਜਾ ਸਕਦਾ ਪਰ ਥੋੜਾ ਥੋੜਾ ਪਿੰਨੀ ਰਹਿਣ ਜਿਨ੍ਹਾਂ ਮਨ ਚਾਉ ਜਿਨ੍ਹਾਂ ਦੇ ਮਨ ਚ ਚਾਉ ਹੁੰਦਾ ਨਾ ਹੋਰ ਗਾਹਾਂ ਵਧਣ ਦਾ ਚੜਾਓ ਅੱਗੇ ਚੜਨ ਦਾ ਉਹਨਾਂ ਦੀ ਫਿਰ ਰਾਤ ਜਿਹੜੀ ਹੈ ਹਨੇਰਾ ਉਹਨਾਂ ਅੰਦਰੋਂ ਛੱਡ ਜਾਂਦਾ ਹਨੇਰੇ ਦੇ ਬਦਲ ਛੱਡ ਜਾਂਦੇ ਨੇ ਪਿੰਨੀ ਰਹਿਣੜੀਏ ਚਮਕਣ ਤਾਰੇ ਉਹਨਾਂ ਨੂੰ ਕੁਝ ਕੋ ਤਾਰੇ ਦਿਖਾਉਣ ਲੱਗ ਜਾਂਦੇ ਨੇ ਉਦੋਂ ਹਾਂ ਵੀ ਉਹ ਗੱਲਾਂ ਜਿਹੜੀਆਂ ਸੱਚ ਨੇ ਗਾਹਾਂ ਤਾਂ ਹੈ ਕੁਝ ਗਾਂ ਦੁਨੀਆ ਕੋਈ ਹੈ ਐਵੇਂ ਦੀ ਗੱਲ ਹੈ ਵੀ ਕੋਈ ਦੁਨੀਆ ਸੱਚੀ ਦੁਨੀਆ ਗਾਹਾਂ ਹੀ ਹੈ ਇਹ ਦੁਨੀਆ ਝੂਠੀ ਹੈ ਉਹਨਾਂ ਨੂੰ ਉਹਦੀ ਨਿਸ਼ਾਨੀ ਹੈ ਪਿੰਡੀ ਰਹਿਣ ਜਿਨ੍ਹਾਂ ਮਨ ਜਿਨ੍ਹਾਂ ਦੇ ਮਨ ਚਾਹ ਹੁੰਦਾ ਹੈ ਘਰ ਜਾਣ ਦਾ ਸੱਚ ਦਾ ਉਹਨਾਂ ਨੂੰ ਉੱਥੋਂ ਹੀ ਸਿਮਟਮ ਕੁਝ ਜਿਵੇਂ ਕੋਈ ਸ਼ਹਿਰ ਆਉਂਦਾ ਨਾ ਕਹਿੰਦੇ ਨੇ ਉਹ ਜੰਗਲ ਦੇ ਵਿੱਚ ਸੀ ਉਹਨੂੰ ਕੋਈ ਦੀਵਾ ਦਿਖਿਆ ਚਾਨਣ ਦਿਖਿਆ ਉਹਨੇ ਕਹਿੰਦੇ ਵੀ ਉਹ ਜਿਹੜਾ ਚਾਨਣ ਹੈ ਉੱਥੇ ਕੋਈ ਬੰਦਾ ਜ਼ਰੂਰ ਹੋਊਗਾ ਹੋ ਸਕਦਾ ਹੈ ਮਕਾਨ ਹੋਵੇ ਜਾਂ ਪਿੰਡੇ ਹੋਵੇ ਜਿਆਦਾ ਉਹ ਲਾਈਟ ਵੱਲ ਨੂੰ ਜਾਂਦਾ ਐਵੇਂ ਇੱਥੇ ਹੈ ਪਿੰਨੀ ਰੈਣੜੀਏ ਚਮਕਣ ਤਾਰੇ ਜਦੋਂ ਤਾਰੇ ਚਮਕਦੇ ਨੇ ਤਾਂ ਰਾਤ ਦਾ ਜਿਹੜਾ ਪ੍ਰਭਾਵ ਹੈ ਘਟ ਜਾਂਦਾ ਹੁੰਦਾ ਜਿਹੜਾ ਅਗਿਆਨਤਾ ਦਾ ਪ੍ਰਭਾਵ ਹੈ ਨਾ ਮਾਇਆ ਦਾ ਪ੍ਰਭਾਵ ਸਾਡੇ ਤੇ ਹੋਇਆ ਹੈ ਵੀ ਦੁਨੀਆ ਸੱਚ ਹੈ ਇਹ ਦੁਨੀਆ ਦਾ ਸੱਚ ਹੋਣ ਦਾ ਪ੍ਰਭਾਵ ਘਟ ਜਾਂਦਾ ਜਿਹੜੀ ਕਹਿੰਦੇ ਨੇ ਨਾ ਵੀ ਇਹ ਸੁਪਨੇ ਜੋ ਸੰਸਾਰ ਹੈ ਇਹ ਲੱਗਣ ਲੱਗ ਜਾਂਦਾ ਵੀ ਹਾਂ ਇਹ ਸੁਪਨਾ ਹੀ ਹੈ ਗੱਲ ਤਾਂ ਠੀਕ ਹੈ ਸੁਪਨਾ ਯਾਨੀ ਫੇਰ ਵਿਸ਼ਵਾਸ ਦੂਈ ਪੌੜੀ ਤੇ ਜਾ ਕੇ ਹੁੰਦਾ ਪਹਿਲੀ ਪੌੜੀ ਤੇ ਸਮਝੋ ਸੰਤੋਖ ਤੋਂ ਬਾਅਦ ਵਿਸ਼ਵਾਸ ਹੁੰਦਾ ਇਸ ਗੱਲ ਦਾ ਪਹਿਲਾਂ ਇਹ ਤੋਂ ਵਿਸ਼ਵਾਸ ਨਹੀਂ ਹੁੰਦਾ ਇਹ ਤੋਂ ਪਹਿਲਾਂ ਸੁਣੀਆਂ ਹੋਈਆਂ ਗੱਲਾਂ ਜ਼ਰੂਰ ਨੇ ਮੰਨਣ ਨਾਲ ਸੰਤੋਖ ਹੋਣਾ ਨਾ ਮੰਨੇ ਤੋਂ ਬਿਨਾਂ ਸੰਤੋਖ ਨਹੀਂ ਹੋਣਾ ਮੰਨੇ ਦੇ ਮੰਨਾ ਭਰੋਸੇ ਬਿਨਾਂ ਮੰਨਿਆ ਨਹੀਂ ਜਾਣਾ ਜਿਉਂ ਜਿਉਂ ਭਰੋਸਾ ਭਰੋਸਾ ਵਧੀ ਜਾਣਾ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਬਸ ਇੱਥੇ ਕੀ ਹੈ ਦੂਈ ਪੌੜੀ ਤੇ ਸਿੱਖੀ ਔਰ ਸਿੱਖਿਆ ਇਹ ਦੋ ਇਹਦੇ ਨਾਲ ਸੰਬੰਧ ਹੈ ਇਹ ਰਹਿ ਗਿਆ ਫਿਰ ਦੁਨੀਆ ਦੀ ਰਹੀ ਗੁਰ ਵਿਚਾਰ ਉਹ ਗੁਰ ਵਿਚਾਰ ਗਿਆਨ ਵਿਚਾਰ ਹੈ ਉੱਥੇ ਬਾਬਰੇ ਤਾਂ ਗਿਆਨ ਵਿਚਾਰ ਨਾ ਪਾਇਆ ਵਿਰਥਾ ਜਨੂ ਪਰ ਉੱਥੇ ਰਹਿ ਜਾਂਦੀ ਹੈ ਦੂਈ ਸੰਤੋਖ ਦੀ ਪੌੜੀ ਜਾ ਕੇ ਰਹਿ ਜਾਂਦੀ ਹੈ ਗਿਆਨ ਵਿਚਾਰ ਸਿੱਖੀ ਔਰ ਸਿੱਖਿਆ ਬਸ ਹੋਰ ਕੁਝ ਨਹੀਂ ਰਹਿੰਦਾ ਬਾਕੀ ਕੂੜ ਰਾਜਾ ਕੂੜ ਪਰ ਜਾ ਕੂੜ ਸਭ ਸੰਸਾਰ ਕੂੜ ਸਭ ਸੰਸਾਰ ਉਹ ਸੱਚ ਵੱਲ ਜਾਣਾ ਤਾਂ ਕੂੜ ਛੱਡ ਕੇ ਜਾਣਾ ਕੋ ਕੂੜ ਦਾ ਛੁੱਟੇ ਗਿਆ ਜਾਂ ਸੰਤੋਖ ਚ ਆ ਗਿਆ ਕੂੜ ਬਾਹਰ ਰਹਿ ਗਿਆ ਆਪ ਅੰਦਰ ਚਲਾ ਗਿਆ ਸੰਤੋਖ ਦੀ ਪੌੜੀ ਤੇ ਜਾ ਕੇ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਆ ਗੱਲ ਜ਼ਰੂਰ ਹੈ ਉੱਥੇ ਵੀ ਕਿਰਪਾ ਬਿਨਾ ਬਾਹਰ ਨਹੀਂ ਨਿਕਲਣਾ ਇੱਥੋਂ ਇਹ ਗੱਲ ਜ਼ਰੂਰ ਇਹ ਵਿਸ਼ਵਾਸ ਹੈ ਵੀ ਇਹ ਪੌੜੀ ਤੋਂ ਗਾਹਾਂ ਕਿਰਪਾ ਹੋ ਤਾਂ ਬਾ ਨਾਮ ਕਿਰਪਾ ਨਾਲ ਮਿਲਣਾ ਨਾ ਤੇਰੀ ਕਰਮ ਲੰਘਾਏ ਬਾਹਰ ਜਗਾ ਪਾਰੇ ਜਾਣਾ ਹੁਣ ਉਹਦਾ ਦਰਵਾਜ਼ਾ ਖੁੱਲਿਆ ਗੱਲ ਹੋ ਗਿਆ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਬਾਹਰ ਨਦਰੀ ਕਰਮ ਉਹਦੀ ਕਿਰਪਾ ਦ੍ਰਿਸ਼ਟੀ ਹੋਵੇ ਓਹੋ ਬਾਕੀ ਕਿਰਪਾ ਦ੍ਰਿਸ਼ਟੀ ਹੁਣ ਕਿਹਦੀ ਹੋਣੀ ਇਹਨੇ ਤਾਂ ਮਾਇਆ ਛੱਡਤੀ ਛੱਡਣੀ ਮਾਇਆ ਹੀ ਛੱਡਣੀ ਸੀ ਤ੍ਰੇਤੇ ਵਾਲੀ ਪੋਜੀਸ਼ਨ ਚ ਆ ਗਿਆ ਹੁਣ ਇਹ ਵਿਰੋਧ ਤਾਂ ਖਤਮੇ ਅੰਦਰ ਵਿਰੋਧ ਤਾਂ ਹੈ ਉਹਦੀ ਪਾਣਾ ਮਿੱਠਾ ਲੱਗਦਾ ਇਹਦੀ ਪੂਰੀ ਤਿਆਰੀ ਹੈ ਦਾਣੇ ਦੀ ਪੂਰੀ ਤਿਆਰੀ ਹੈ ਜੰਮਣ ਦੀ ਹੁਕਮ ਹੈ ਉਹ ਤਾਂ ਵੇਗੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਤਾਂ ਭਾਜਪ ਬਸ ਕਿਰਪਾ ਧਾਰ ਵਸੀ ਤਾਂ ਜੰਮੇ ਹੋਣਾ ਨੇ ਕੋਲੂ ਚਰਖਾ ਚੱਕੀ ਚੱਕ ਥਲਵਾਰ ਹੋਲੇ ਬਹੁਤ ਅਨੰਤ ਬਾਕੀ ਲੈ ਲੋ ਥੱਲੇ ਦੀ ਗੱਲ ਹੈ ਤੋਂ ਸੰਸਾਰ 'ਚ ਕੀ ਹੈ ਜੇ ਸੰਸਾਰ 'ਚ ਪੌੜੀ ਤੇ ਨਹੀਂ ਚੜਿਆ ਉਹਦੀ ਹਾਲਤ ਕੀ ਹੈ ਕੋਲੂ ਚਰਖਾ ਚੱਕੀ ਚੱਕ ਸਾਰੇ ਚੱਲਦੇ ਹੀ ਨੇ ਸੰਸਾਰ 'ਚ ਥਲ ਬਰੋਲੇ ਥਲਾਂ ਦੇ ਵਿੱਚ ਬਰੋਲੇ ਬਾਬਰੋਲੇ ਚੱਲਦੇ ਨੇ ਬਹੁਤ ਆਨੰਦ ਅਨੰਤ ਬਾਬਰੋਲੇ ਪੈਦਾ ਹੁੰਦੇ ਨੇ ਲਾਟੂ ਮਧਾਣੀਆਂ ਅਨਗਾ ਲਾਟੂ ਮਧਾਣੀਆਂ ਨੇ ਬੇਅੰਤ ਨੇ ਉਹ ਵੀ ਘੁੰਮਦੀਆਂ ਨੇ ਐਵੇਂ ਜੰਮਣ ਬਣ ਚ ਘੁੰਮਦੇ ਨੇ ਜੀਵ ਸਾਰਾ ਕੁਝ ਘੁੰਮਦਾ ਹੈ ਸੰਸਾਰ 'ਚ ਇਹ ਚੀਜ਼ਾਂ ਵੀ ਘੁੰਮਦੀਆਂ ਨੇ ਪੰਖੀ ਭੌਂਦੀਆਂ ਲੈਣ ਨਾਲ ਸਾ ਪੰਖੀ ਭੌਂਦੀਆਂ ਲੈਣ ਨਾਲ ਸਾ ਪੰਛੀ ਵੀ ਭੌਂਦੇ ਫਿਰਦੇ ਨੇ ਕੋਈ ਰੋਜ਼ ਇਧਰ ਨੂੰ ਚਲਿਆ ਗਿਆ ਕੋਈ ਇਧਰ ਨੂੰ ਚਲਿਆ ਗਿਆ ਲੈਣ ਨਾਲ ਸਾ ਸੂਏ ਚੜ ਪਵਾਈ ਹੈ ਜੰਤ ਇਹ ਵੀ ਜਿਹੜੇ ਜੰਤ ਨੇ ਨਾ ਉਹਨੇ ਸੂਏ ਦੇ ਚੜ ਕੇ ਪਵਾਏ ਹੋਏ ਨੇ ਸਾਰੇ ਹੁਕਮ ਦੇ ਸੂਲੇ ਦੇ ਚਾੜੇ ਨੇ ਇਹ ਸੂਲੀ ਤੇ ਚੜੇ ਹੋਏ ਨੇ ਸੂਲੀ ਤੇ ਉਸੇ ਦੀ ਤਕਲੀਫ ਹੈ ਸੂਏ ਚੜ ਪੁਆਈ ਹੈ ਜੰਤ ਨਾਨਕ ਭੌਂਦਿਆਂ ਗਣਤਨ ਅਨੰਤ ਬਸ ਇਹ ਕਿੰਨੇ ਗੇੜੇ ਇਹਦੇ ਆ ਗਏ ਕੋਈ ਨਹੀਂ ਗਿਣਦਾ ਘੁੰਮਣ ਵਾਲੀ ਚੀਜ਼ ਦਾ ਕੀ ਹੁੰਦਾ ਅੰਤ ਹੁੰਦਾ ਉੱਥੇ ਘੁੰਮ ਜਾਣਾ ਉਹਨੇ ਅੰਤ ਤਾਂ ਤਾਂ ਹੋ ਜੇ ਸਿੱਧਾ ਤੁਰੇ ਸਭ ਤਾਂ ਤਾਂ ਉਹ ਸਿੱਧਾ ਤੁਰੇ ਤਾਂ ਗੇੜੇ ਦੇਈ ਜਾਂਦਾ ਗੇੜੇ ਦੇਣ ਨਾਲ ਅੰਤ ਨਹੀਂ ਹੁੰਦਾ ਸਾਰੀ ਉਮਰ ਚੱਲੀ ਜਾਵੇ ਬਹੁਤ ਦਾ ਉੱਥੇ ਹੀ ਰਹਿੰਦਾ ਇਹ ਮਾਇਆਦਾਰੀ ਉੱਥੇ ਹੀ ਰਹਿੰਦੇ ਨੇ ਗੁਰਦੁਆਰੇ ਜਾਣਾ ਕਰ ਲੂ ਆ ਜਾਣਾ ਗੁਰਦੁਆਰੇ ਜਾਣਾ ਕਰ ਲੂ ਆ ਜਾਣਾ ਪੰਜ ਬਾਣੀਆਂ ਦਾ ਪਾਠ ਕਰ ਲੈਣਾ ਉੱਥੇ ਹੀ ਰਹਿਣਾ ਗਿਆਨ ਤਾਂ ਬਦਲਣਾ ਨਹੀਂ ਹੈ ਬਾਣੀ ਬਦਲਣੀ ਨਹੀਂ ਫਿਰ ਤਾਂ ਕੋਲੂ ਵਾਲੀ ਬੋਲ ਵਾਲੀ ਉਹ ਗੱਲ ਹੈ ਸਬਰ ਤਾਂ ਮੁਕਦਾ ਜੇ ਗੁਰਬਾਣੀ ਨੂੰ ਸਮਝੀਏ ਤੇ ਬੰਦੀਏ ਮਨ ਦੇ ਕਿਤੇ ਅੰਡ ਆਊਗਾ ਹੀ ਨਾ ਸਮਝਦੇ ਸਮਝਦੇ ਕਿਤੇ ਅੜਤਾ ਆਊਗਾ ਹੀ ਨਾ ਤੈਨੂੰ ਲੋਕ ਦਾ ਗਿਆਨ ਪੂਰਾ ਹੋ ਜਾਊਗਾ ਪਰ ਇੱਥੇ ਤਾਂ ਗਿਆਨ ਵਾਲੀ ਗੱਲੇ ਨਹੀਂ ਕੋਈ ਹੈ ਪੂਰਾ ਕਿਵੇਂ ਹੋਵੇ ਇਹ ਤਾਂ ਮੰਨ ਲਿਆ ਵੀ ਇਹਨੂੰ ਤਾਂ ਜੀ ਕੋਈ ਗਿਆਨ ਪ੍ਰਾਪਤ ਕਰੇ ਨਹੀਂ ਸਕਦਾ ਗੁਰਬਾਣੀ ਦਾ ਸਮਝਣ ਵਾਲੀ ਚੀਜ਼ ਇਹਨੂੰ ਕੋਈ ਸਮਝੇ ਨਹੀਂ ਸਕਦਾ ਅਸੀਂ ਤਾਂ ਫੱਟੀਆਂ ਪਹੁੰਚਤੀ ਜਾਣਾ ਬੰਦ ਕਰਤਾ ਪੱਥਰ ਲਾਤਾ ਉੱਥੇ ਲਿਖ ਕੇ ਪੱਥਰ ਲਾਤਾ ਰਾ ਬੰਦ ਕਰਕੇ ਵੀ ਇੱਧਰ ਕੋਈ ਕੋਈ ਫਾਇਦਾ ਨਹੀਂ ਜਾਣਦਾ ਇਹ ਨਹੀਂ ਸਮਝੀ ਜਾਣੀ ਤੁਸੀਂ ਇਧਰੇ ਲੱਗੇ ਰਹੋ ਆਪਣੇ ਜਿਹੜਾ ਰਾਹ ਖੋਲਿਆ ਸੀ ਭਗਤਾਂ ਨੇ ਇਹਨੂੰ ਨੇ ਬੰਦ ਕਰਤਾ ਬੰਦੇ ਕਰਤਾ ਰਾ ਕੋਈ ਹੋ ਹੀ ਨਹੀਂ ਸਕਦਾ ਉਸ ਅਵਸਥਾ 'ਚ ਪਹੁੰਚ ਹੀ ਨਹੀਂ ਸਕਦਾ ਇਹ ਮੰਨ ਲਿਆ ਇਹਦਾ ਪ੍ਰਚਾਰ ਕਰਤਾ ਆਵੇ ਨਹੀਂ ਕੋਈ ਇਧਰ ਨੂੰ ਜਾਊਗਾ ਪੰਖੀ ਭੌਂਦਿਆਂ ਲੈ ਨਸਾ ਸੂਏ ਚਾੜ ਭਵਾਈਏ ਜੰਤ ਨਾਨਕ ਭੌਂਦਿਆਂ ਗਣਤਨੰਤ ਨਾ ਕੋਈ ਗਿਣਤੀ ਹੈ ਨਾ ਅੰਤਰ ਤੋਂ ਤੇ ਚੱਕਰਾਂ ਦਾ ਬੰਧਨ ਬੰਦ ਭਵਾਏ ਸੋਏ ਪਿਆ ਕਿਰਤ ਨੱਚੇ ਸਭ ਕੋਏ ਬਸ ਐਵੇਂ ਬੰਧਨਾਂ 'ਚ ਬੰਦੇ ਹੋਏ ਨੇ ਜੀਵ ਘੁੰਮ ਰਹੇ ਨੇ ਆਪਣੇ ਕਿਰਤ ਦੇ ਵਿੱਚ ਪੈ ਜਾਂਦੇ ਨੇ ਇੱਥੇ ਆ ਕੇ ਇਹ ਹੀ ਨੱਚਣਾ ਹੈ ਇਸ ਨੂੰ ਨੱਚਣਾ ਕਿਹਾ ਹੋਇਆ ਭਈਆ ਕਿਰਤ ਨੱਚੇ ਸਭ ਕੋਏ ਉਹਨਾਂ ਨੇ ਕਿਹਾ ਜਿਹੜੇ ਕਿਰਤ ਕਰਦੇ ਨੇ ਨੱਚਣੇ ਇਸੇ ਨੂੰ ਨੱਚਣਾ ਸੀ ਸਾਡਾ ਭਾਵ ਨੱਚਣ ਤੋਂ ਇਹੀ ਹੈ ਐ ਨਹੀਂ ਨੱਚਦੇ ਜਿਵੇਂ ਬਾਣ ਚੱਲੇ ਨੱਚਣ ਗੁਰਸੀ ਕਿਰਤ ਕਰਨਾ ਵਿੱਚ ਕਿਰਤ ਕਰਨਾ ਵੀ ਨੱਚਣਾ ਹੀ ਹੈ ਉਹ ਵੀ ਰੋਟੀਆਂ ਖਾਣ ਨੇ ਦਾਲ ਫੂਲਦੇ ਨੇ ਤੁਸੀਂ ਵੀ ਰੋਟੀਆਂ ਖਾਣ ਨੇ ਫਿਰਦੇ ਹੋ ਇੱਕੋ ਹੀ ਗੱਲ ਹੋ ਗਈ ਉਹ ਜ਼ਰੂਰੀ ਉਹ ਢੋਲਕੀਆਂ ਨਾਲ ਨੱਚਣਾ ਇਹ ਵੀ ਨੱਚਣਾ ਹੀ ਹੈ ਭਈ ਇਹ ਕਿਰਤ ਨੱਚੇ ਸਭ ਕੋਏ ਨੱਚਣਾ ਚ ਹੱਸੇ ਚੱਲੇ ਸੇ ਰੋਏ ਜਿੰਨਾ ਜੇ ਨੱਚਦੇ ਨੇ ਕਿਰਤ ਚ ਪਏ ਨੇ ਹੱਸਦੇ ਨੇ ਬੜੇ ਖੁਸ਼ ਨੇ ਜਾਂ ਛੱਡ ਕੇ ਸੰਸਾਰ ਜਾਣਾ ਹੁੰਦਾ ਫਿਰ ਹੁੰਦੇ ਨੇ ਚੱਲੇ ਸੇ ਰੋਏ ਹਾਂ ਜਾਂ ਸੰਸਾਰ ਛੱਡ ਕੇ ਜਾਣਾ ਹੁੰਦਾ ਫਿਰ ਫਿਰ ਹੁੰਦੇ ਨੇ ਜਾਣਾ ਨਹੀਂ ਚਾਹੁੰਦਾ ਚਾਹੁੰਦਾ ਕੋਈ ਇੱਥੋਂ ਇੱਥੇ ਬੜੇ ਖੁਸ਼ ਨੇ ਉੱਡ ਨਾ ਜਾਈ ਸਿੱਧ ਨਾ ਹੋਏ ਨਾ ਤਾਂ ਤਾਂ ਉੱਡ ਕੇ ਕੋਈ ਜਾ ਸਕਦਾ ਨਾ ਕਿਸੇ ਨੂੰ ਸਮਝ ਆਉਂਦੀ ਹੈ ਵੀ ਕਿਵੇਂ ਨਿਕਲਣਾ ਸਰਕਾਰ ਆ ਉੱਡ ਕੇ ਨਹੀਂ ਜਾ ਸਕਦੇ ਇੱਥੋਂ ਸੰਸਾਰ ਚੋਂ ਨਿਕਲ ਨਹੀਂ ਸਕਦੇ ਸਮਝਣ ਦੀ ਕਿਸੇ ਨੂੰ ਸਮਝ ਨਹੀਂ ਵੀ ਕਿਵੇਂ ਛਡਕਾਰਾ ਹੋਵੇ ਇਹ ਦੋਏ ਗੱਲਾਂ ਹੈ ਨਹੀਂ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਬਸ ਕਹਿੰਦੇ ਰਚਣ ਕੁੱਦਣ ਮਨ ਕਾ ਚਾਉ ਹੈ ਜਿਨ੍ਹਾਂ ਦਾ ਮਨ ਪ੍ਰਧਾਨ ਹੈ ਉਹ ਮਾਇਆ ਦੇ ਵਿੱਚ ਬੜੇ ਮਸਤ ਨੇ ਨੱਚਦੇ ਨੇ ਬੜੇ ਖੁਸ਼ ਨੇ ਮਨ ਕਾ ਚਾਉ ਹੈ ਇਹ ਮਨ ਕਾ ਚਾਉ ਹੈ ਚਿੱਤ ਕਾ ਚਾਉ ਨਹੀਂ ਇਹ ਸੱਚ ਕਾ ਚਾਉ ਨਹੀਂ ਝੂਠ ਦਾ ਚਾਉ ਹੈ ਜਿਨ ਮਨ ਭਾਉ ਤਿਨਾ ਮਨ ਭਾਉ ਨਾਨਕ ਕਹਿੰਦਾ ਜਿਨ੍ਹਾਂ ਨੂੰ ਡਰ ਹੈ ਨਾ ਪਰਮੇਸ਼ਰ ਦਾ ਹੁਕਮ ਦਾ ਭਾਣੇ ਦਾ ਡਰ ਹੈ ਉਹਨਾਂ ਦੇ ਅੰਦਰ ਇਹ ਪ੍ਰੇਮ ਹੈ ਇਹ ਪ੍ਰੇਮ ਦਾ ਡਰ ਹੈ ਕਿ ਸਾਡਾ ਪ੍ਰੇਮ ਨਾ ਟੁੱਟ ਜਵੇ ਮਾਇਆ ਨਾਲ ਮੋਹ ਹੈ ਉਹਦੇ ਨਾਲ ਪ੍ਰੇਮ ਹੈ ਹੁਣ ਮੋਹ ਮਾਇਆ ਨਾਲ ਪਾਲਣਾ ਮਾਇਆ ਉਹਦੀ ਵਿਰੋਧੀ ਹੈ ਸੱਚ ਦਾ ਵਿਰੋਧੀ ਝੂਠ ਹੈ ਝੂਠ ਨਾਲ ਪ੍ਰੇਮ ਰੱਖਣਾ ਸੱਚ ਨਾਲ ਰੱਖਣਾ ਸੱਚ ਨਾਲ ਪ੍ਰੇਮ ਨਾ ਟੁੱਟ ਜਵੇ ਜੇ ਭੈ ਨਾ ਭਾਉ ਹੈ ਤਾਂ ਸੱਚ ਨਾਲ ਪ੍ਰੇਮ ਰਹਿ ਸਕਦਾ ਵਰਨਾ ਰਹਿ ਨਹੀਂ ਸਕਦਾ ਜੇ ਭਾਣੇ ਦਾ ਡਰ ਹੈ ਤਾਂ ਹੀ ਉਹਦੇ ਨਾਲ ਪ੍ਰੇਮ ਪਾਣੇ ਨਾਲ ਰਹਿ ਸਕਦਾ ਤਾਂ ਹੀ ਮਿੱਠਾ ਲੱਗ ਸਕਦਾ ਵਰਨਾ ਮਿੱਠਾ ਨਹੀਂ ਲੱਗਣਾ ਤਾਂ ਕਿ ਜਿਨ ਮਨ ਪਾਓ ਤਿਨਾ ਮਨ ਪਾਓ ਤਿਨਾ ਮਨ ਪਾਓ ਉਹਨਾਂ ਦੇ ਮਨ ਜਿਹੜੇ ਡਰਦੇ ਨੇ ਗੁਰਬਾਣੀ ਤੋਂ ਜਿਨ੍ਹਾਂ ਦੇ ਅੰਦਰ ਡਰ ਹੈ ਵੀ ਗੁਰੂ ਨੇ ਆਹ ਗੱਲ ਲਿਖੀ ਹੈ ਅਸੀਂ ਐਵੇਂ ਚੱਲਣਾ ਐ ਚੱਲਣਾ ਨਹੀਂ ਗੁਰਬਾਣੀ ਦਾ ਭੈ ਮੰਨ ਕੇ ਜਿਹੜੇ ਰਹਿਣਗੇ ਉਹ ਸਿੱਖ ਨੇ ਵਰਨਾ ਸਿੱਖ ਕੋਈ ਹੈ ਹੀ ਨਹੀਂ ਗੁਰਬਾਣੀ ਦੇ ਦਾਇਰੇ ਜੇ ਰਹਿਣਾ ਪਊ ਉਹਨਾਂ ਨੂੰ ਗੁਰਬਾਣੀ ਹੁਕਮ ਹੈ ਇਹਦੇ ਦਾਇਰੇ ਵਿੱਚ ਚੱਲਣਾ ਉਹਦੀ ਮਜਬੂਰੀ ਹੈ ਸਿੱਖ ਦੀ ਤਾਂ ਹੀ ਉਹ ਮੰਨਿਆ ਜਾਊ ਕਿ ਗੁਰੂ ਦਾ ਡਰ ਹੈ ਅੰਦਰ ਪਰਮੇਸ਼ਰ ਦਾ ਤੇ ਇਹਦੇ ਉਹਦੇ ਉਹਦਾ ਹੀ ਪ੍ਰੇਮ ਮੰਨਿਆ ਜਾਊ ਗੁਰਬਾਣੀ ਦਾ ਬਾਕੀ ਨਹੀਂ ਹੈ